ਗੁਰਮੁਖੀ ਚੁੱਕਾ ਆਉਣ ਜਾਣ ਗੁਰਮੁਖਾ ਦਾ ਆਉਣ ਜਾਣ ਚੁੱਕ ਜਾਂਦਾ ਆਉਣਾ ਜਾਣ ਮੁੱਕ ਜਾਂਦਾ ਗੁਰਮੁਖੀ ਦਰਗਾਹ ਪਾਵੇ ਮਾਨ ਗੁਰਮੁਖੀ ਦਰਗਾਹ ਚ ਮਾਨ ਪਾਉਂਦੇ ਗੁਰਮੁਖਾਂ ਦਾ ਜਿਹੜਾ ਵਿਵਾਸ ਹੁੰਦਾ ਜਿਉਂਦਿਆਂ ਦਾ ਹੀ ਦਰਗਾਹ ਚ ਹੁੰਦਾ ਸੰਸਾਰ ਚ ਨਹੀਂ ਹੁੰਦਾ ਜਦ ਕੋੜਾ ਇਧਰ ਬੰਦੀ ਇਧਰ ਚਲਾ ਜਾਏ ਜਦ ਬੰਦੀ ਇਧਰ ਆ ਜਾ ਜਿਹਦੇ ਕੋ ਕੋੜਾ ਆਇਆ ਜਾਏ ਤਾਂ ਸਮਝਦਾ ਮਤਲਬ ਇਹੀ ਹੈ ਤੇ ਪੁੱਲ ਲੱਗ ਗਿਆ ਨਹਿਰ ਦੇ ਇੱਧਰ ਵਹਿ ਜਾ ਘੜੀ ਉਧਰ ਜਾ ਘੜੀ ਇੱਧਰ ਆ ਜਾ ਪਰ ਹੋਰ ਨਹੀਂ ਕਦੇ ਜਾਣਾ ਉਹਨਾਂ ਨੇ ਉਹ ਐਦਰ ਉਧਰ ਜਾਂਦਾ ਨਾ ਪੁੱਲ ਤੇ ਹੀ ਦੂਏ ਪਾਸੇ ਘੜ ਕੇ ਗੱਲ ਕਰਕੇ ਕੇ ਆ ਜਾਂਦੇ ਨੇ ਸਨੇਹਾ ਦੇ ਕੇ ਬਸ ਵਿਚ ਨਹੀਂ ਆਹ ਜਾਣ ਦੀ ਲੋੜ ਪਸਰਿਆ ਜਾਂਦਾ ਉੱਥੇ ਹਾਕਮ ਆਇਆ ਨਹੀਂ ਜਾ ਕੇ ਉਹਨਾਂ ਦੀ ਬੋਲੀ ਬੋਲਿਆ ਤਾਂ ਕੋਈ ਸੁਣੋ ਕੋਈ ਨਾ ਸੁਣੋ ਤਾਂ ਪਾਸ ਹੋਣ ਦੀ ਰੋ ਆਪੇ ਗੱਲ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਖੋਟੇ ਖਰੇ ਪਛਾਣ ਸੰਸਾਰ ਦੇ ਵਿੱਚ ਜਿਹੜੇ ਖੋਟੇ ਧਰਮ ਨੇ ਖੋਟੀਆਂ ਮੱਤਾਂ ਨੇ ਲੇਖਾ ਪਾਉ ਨੇ ਠੱਗ ਨੇ ਬਣਾ ਸਕੇ ਦੁਨੀਆ ਨੂੰ ਪਰਮਜਾਨ ਫਸਾਉਣ ਵਾਲੇ ਨੇ ਖੋਟੇ ਨੇ ਪਰ ਖਰੇ ਨੇ ਦੋਹਾਂ ਦੀ ਪਛਾਣ ਕਰਾਉਂਦਾ ਹੈ ਉਹਨੂੰ ਪਛਾਣ ਹੁੰਦੀ ਹੈ ਦੂਜਿਆਂ ਨੂੰ ਸੱਚ ਝੂਠ ਦੀ ਪਛਾਣ ਕਰਾਉਂਦੇ ਨੇ ਸੱਚੇ ਧਰਮ ਸੱਚ ਧਰਮ ਕੀ ਹੈ ਬਾਕੀ ਝੂਠ ਧਰਮ ਨੇ ਹੀ ਪਛਾਣ ਕਰਾਈ ਹੋਈ ਹੈ ਮਤ ਚੋਰ ਕੀ ਹੈ ਖੋਟੇ ਘਰੇ ਦੀ ਪਛਾਣ ਗੁਰਮੁਖੀ ਲੱਗਿਆ ਸਹਿਜ ਤਾਂ ਇਸ ਕਰਕੇ ਗੁਰਮੁਖ ਜਿਹੜਾ ਹੈ ਸਹਿਜ ਤਾਂ ਔਰ ਬਹੁਤ ਘੰਟੇ ਗਿਆ ਰਹਿੰਦਾ ਉਹ ਧਿਆਨ ਸਹਿਜ ਅਵਸਥਾ ਜਾਗਰਤ ਅਵਸਥਾ ਵਿੱਚ ਰਹਿੰਦਾ ਉਹ ਆਪਣੇ ਪੈਂਤਰੇ ਤੋਂ ਬਾਹਰ ਨਹੀਂ ਜਾਂਦਾ ਪੈਂਤਰਾ ਹੈ ਪੈਂਤਰੇ ਤੋਂ ਬਾਹਰ ਗਿਆ ਮਾਰ ਖਾ ਜਾਂਦਾ ਹੈ ਤੋਤਾ ਬਾਹਰ ਨਹੀਂ ਕੱਢਦਾ ਸਰੀ ਪਿੰਜਰੇ ਤੋਂ ਉਹ ਸੋਟਾ ਤੂੰ ਪਿੰਜਰ ਮੋਰ ਜੇ ਪਿੰਜਰੇ ਵਿੱਚ ਰਹਿਣਾ ਫਿਰ ਕੀ ਹੁੰਦਾ ਜੰਮ ਜਾਰ ਕਹਾ ਕਰੇ ਮੋਰ ਜੰਮ ਲਾ ਮੇਰਾ ਕੀ ਬਗਾੜੂਗਾ ਮੈਂ ਪਿੰਜਰੇ ਤੋਂ ਬਾਹਰ ਜਾਂਦਾ ਹੀ ਜਾਂ ਕੁਛ ਨਹੀਂ ਬਗਾੜ ਸਕਦਾ ਜਾਂ ਉਹਦਾ ਬਗਾੜਾ ਜਿਹੜਾ ਪਿੰਜਰੇ ਤੋਂ ਬਾਹਰ ਨਿਕਲ ਜਾਂਦਾ ਸਿਰ ਬਾਹਰ ਕੱਢ ਲੈਂਦਾ ਹੰਸ ਉਲਟਾ ਮੈਂ ਤੋਤਾ ਤੂੰ ਪਿੰਜਰ ਮੋਰ ਤੂੰ ਮੇਰਾ ਪਿੰਜਰ ਹੈ ਜਬ ਮਜ਼ਾਰ ਜਬ ਬਿਲਾ ਕਹਾ ਕਰੇ ਮੋਰ ਮੇਰਾ ਕਿਉਂ ਕਰ ਲੂਗਾ ਜਬ ਮੇਰਾ ਨਹੀਂ ਕੁਝ ਬੁਰਾ ਲੂਗਾ ਗੁਰਮੁਖ ਦਰਗਹਿ ਸਿਫਤ ਸਮਾਏ ਗੁਰਮੁਖ ਦਰਗਹਿ ਸਿਫਤ ਸਮਾਏ ਦਰਗਾਹ ਦੇ ਵਿੱਚ ਕਿਵੇਂ ਸਮਾਉਂਦਾ ਹੈ ਸਿਫਤ ਕਰਕੇ ਗੁਣ ਕਹੇ ਗੁਣੀ ਸਮਾਵਣ ਗੁਣ ਉਚਾਰਨ ਕਰਦਾ ਗੁਣੀ ਦੇ ਵਿੱਚ ਸਮਾ ਜਾਂਦਾ ਗੁਣ ਕਹੇ ਗੁਣੀ ਸਮਾਵਣ ਜਿਹੜਾ ਸਾਹਿਬ ਵੀ ਨਦਾਨਾ ਦੇ ਵਿੱਚ ਸਮਾ ਜਾਂਦਾ ਉਹਦੇ ਗੁਣ ਪਾਉਂਦਾ ਬੋਲਦਾ ਉਹਦੇ ਵਿੱਚ ਸਮਾ ਜਾਂਦਾ ਨਾਨਕ ਗੁਰਮੁਖੀ ਬੰਧਨ ਪਾਇਆ ਇਸ ਕਰਕੇ ਨਾਨਕ ਕਹਿੰਦਾ ਗੁਰਮੁਖ ਬੰਧਨਾਂ ਚ ਨਹੀਂ ਪੈਂਦਾ ਆਪਣੇ ਆਪ ਨੂੰ ਸੰਸਾਰ ਨਾਲ ਨਹੀਂ ਜੋੜਦਾ ਸੰਸਾਰੀ ਕਿਸੇ ਵੱਡੇ ਤੋਂ ਵੱਡੇ ਦੀ ਸਮਸਲਾ ਨਹੀਂ ਕਰਦਾ ਚਾਹੇ ਕੋਈ ਕਿੱਡਾ ਹੀ ਹੋਵੇ ਉਹ ਕਾ ਉਹ ਕਾਰੀ ਹਮਨੇ ਹੰਕਾਰੀ ਦੇਖੀ ਕੀ ਲੈਣਾ ਸੰਸਾਰੀ ਕਿਸੇ ਬੰਦੇ ਦੀ ਵਡਿਆਈ ਨਹੀਂ ਕਰਦਾ ਉਹ ਚਾਹੇ ਕੋਈ ਸੰਤ ਕਿੱਡਾ ਵੱਡਾ ਹੋਵੇ ਚਾਹੇ ਕੋਈ ਲੋਕ ਨੂੰ ਗੁਰੂ ਬੰਦੇ ਹੋਣ ਜਿਹੜਾ ਜਗ ਕੇ ਭਰਿਆ ਉਹ ਗੁਰੂ ਹੁੰਦਾ ਹੀ ਨਹੀਂ ਉਹ ਨਹੀਂ ਇਹ ਬਣ ਸਕਦਾ ਕਿਉਂਕਿ ਉਹਨੇ ਖੁਦ ਵੀ ਨਹੀਂ ਗਿਆ ਮੈਂ ਗੁਰੂ ਜਦ ਗੁਰੂ ਨਾਨਕੇ ਦੀ ਕਹਿੰਦਾ ਮੈਂ ਗੁਰੂ ਹਾਂ ਤੇ ਦਸਮ ਪਾਸ਼ਾ ਨੇ ਜੋ ਮੋਕੋ ਪਰਮੇਸ਼ਰ ਉਤਰਾਣ ਤੇ ਸਭ ਨਾਲ ਕੋਲ ਵਿੱਚ ਪਰ ਅਸੀਂ ਕਾਤੇ ਕਹੀਏ ਗੁਰੂ ਉਹਦੇ ਨਾਲ ਤੇ ਜਾਣਾ ਜਿਹਨੇ ਜਾਣਾ ਕਹਿੰਦੇ ਰਹੋ ਜਿਹਨੇ ਜਾਣਾ ਕਹਿੰਦੇ ਰਹੋ ਅਸੀਂ ਨਹੀਂ ਕਹਿੰਦੇ ਸਾਨੂੰ ਡਰ ਹੈ ਭੈ ਹੈ ਭਉ ਹੈ ਭਉ ਭੈ ਹੈ ਡਰ ਦਿੱਤਾ ਵੀ ਇਹਨਾਂ ਹੋ ਤੁਸੀਂ ਡਰ ਮੰਨ ਲਿਆ ਜਿਹੜਾ ਨਹੀਂ ਮੰਨਿਆ ਜਾਉਂਦਾ ਸੁਣਿਆ ਮੰਨਿਆ ਮਨ ਕੀਤਾ ਭੋ ਜੇ ਗੱਲ ਮੰਨ ਕੇ ਤੁਹਾਨੂੰ ਭੋ ਨਹੀਂ ਕੀਤਾ ਡਰ ਨਹੀਂ ਮੰਨਿਆ ਪਤਾ ਲੱਗ ਗਿਆ ਵੀ ਭਾਈ ਆ ਚੋਰੀ ਕਰਨੀ ਅਪਰਾਧ ਹੈ ਬੰਦਾ ਮਾਰਨਾ ਅਪਰਾਧ ਹੈ ਫਸੀ ਹੋ ਜਾਂਦੀ ਹੈ ਤੇ ਜਿਹੜਾ ਬੰਦਾ ਮਾਰੂ ਫਸੀ ਹੋਊਗੀ ਫੜ ਕੇ ਲਿਆਣਗੇ ਨਹੀਂ ਮੁਕਦਮਾ ਜਲੂਦੀ ਇੱਧਰ ਭਾਉ ਵਾਲੇ ਨੇ ਹਰੇ ਗੱਲ ਦਾ ਉਧਰ ਗੱਲ ਨਹੀਂ ਮੰਨਦੇ ਭਾਉ ਐ ਕਰੂਣਾ ਲਫੜਾ ਭੈ ਸੇਦੀ ਤੂੰ ਪਤਾ ਨਾ ਜਿਹੜੇ ਹੱਸਣੀ ਲੱਗ ਜੂਗੀ ਉਹ ਤਾਂ ਲੱਗਣੀ ਨਹੀਂ ਹੱਸਣੀ ਪਤਾ ਵੀ ਗੱਲ ਲੱਗਣੀ ਹੈ ਕੋਈ ਕੇ ਚੱਲਦਾ ਨਹੀਂ ਦੇਖਦੇ ਦਰਗਾਹ 'ਚ ਇਸ ਕਰਕੇ ਨਹੀਂ ਕਹੋਂਦੇ ਜਿਨ੍ਹਾਂ ਨੂੰ ਸਭ ਕੋ ਦੀਦਾ ਉਹ ਹੁੰਦੇ ਨੇ ਜਿਨ੍ਹਾਂ ਨੂੰ ਦੀਦਾ ਕੋਈ ਨਹੀਂ ਮੰਨਦੇ ਇਹਨਾਂ ਮਨਮੁਖਾਂ ਨੂੰ ਦੀਦਾ ਹੀ ਕੁਝ ਨਹੀਂ ਉਹ ਕਹਿੰਦੇ ਮੰਨਣ ਕਿਉਂ ਮੰਨਣ ਉਹਨਾਂ ਨੂੰ ਦੀਦਾ ਆਪਣਾ ਡੋਰੀ ਫੁਲਕਾ ਹੋਰ ਕੁਝ ਨਹੀਂ ਦੀਦਾ ਉਹਨਾਂ ਨੇ ਮਗਰ ਬੰਦੇ ਲਾਏ ਹੋਏ ਤੋਰੀ ਫੁਲਕਾ ਚੱਲਦਾ ਉਹਨਾਂ ਟੋਰੀ ਤੋਰੀ ਕਰੇ ਆਹ ਕੁਝ ਨਹੀਂ ਸੀਗਾ ਨਾਲੇ ਉਹਨਾਂ ਨੇ ਲੈਣਾ ਕੀ ਪਰ ਲੋਕ ਤਾਂ ਨਾ ਲੈਣਾ ਸੀ ਅਗਰ ਜਾਲ ਲਾਇਆ ਹੋਇਆ ਜਾਲ ਫਸੌੜੇ ਪੰਡਤ ਕੀ ਕਰਦਾ ਨਾਵੇਂ ਪੰਡਤ ਜੀਆਂ ਦਾ ਹੈ ਫੜਨ ਤਾਂ ਖਿਲਾਫ ਹੈ ਮਾਰ ਛੱਡ ਦੋ ਕਹਿੰਦੇ ਜੀਆਂ ਦਾ ਹੈ ਉਹ ਕਹਿੰਦਾ ਮੈਂ ਜੀ ਮਾਰਦਾ ਬਿਲਕੁਲ ਜੀਆ ਤਾਂ ਹੈ ਜੀ ਆਤਮਾ ਦੀ ਗੱਲ ਹੈ ਸਰੀਰ ਦੀ ਗੱਲ ਨਹੀਂ ਹੈ ਕਾਹਨ ਆਤਮਾ ਦਾ ਕਰ ਰਿਹਾ ਉਹ ਆਤਮ ਹੱਤਿਆ ਇਹ ਆਤਮ ਹੱਤਿਆ ਲੋਕਾਂ ਨੂੰ ਕੁੱਟੀ ਮੱਤ ਦੇਣੀ ਆਤਮ ਹੱਤਿਆ ਉਹਨਾਂ ਦੀ ਬੁੱਧੀ ਵੀ ਹੱਤਿਆ ਕਰ ਦੇਣੀ ਉਹਨਾਂ ਦੀ ਬੁੱਧ ਭ੍ਰਿਸ਼ਟ ਕਰ ਦੇਣੀ ਆਤਮ ਹੱਤਿਆ ਕਰਦੀ ਹੈ ਆਤਮਾ ਦੀ ਹੱਤਿਆ ਦਾ ਬੁੱਧ ਪ੍ਰੇਸ਼ਟ ਨਾਲ ਹੁੰਦੀ ਹੋਰ ਕਾਦੇ ਨਾਲ ਹੁੰਦੀ ਜਿਹੜਾ ਆਦਮੀ ਬੁੱਧ ਪ੍ਰੇਸ਼ਟ ਕਰ ਰਿਹਾ ਹੈ ਉਹ ਆਤਮਾ ਕਹਿ ਰਿਹਾ ਹੈ ਕੁਲ ਘਾਤੀ ਕਿਹਾ ਨੂੰ ਕੁਲ ਘਾਤੀ ਮਹਾ ਹਤਿਆਰਾ ਬੋਲੇ ਤਾਂ ਸਾਰੇ ਦੀ ਨਿਰਾਕਾਰੀ ਬੋਲਾ ਸਾਡੀ ਇਸ ਬਚਾ ਕਿਸਕੇ ਮਾਰ ਸਰੀਰ ਦਾ ਕੋਈ ਮਤਲਬ ਨਹੀਂ ਸਰੀਰ ਤਾਂ ਹੁਕਮ ਦੇ ਨਾਲ ਹੈ ਸਰੀਰ ਦਾ ਛੁੱਟਣਾ ਆ ਸਰੀਰ ਦਾ ਜੋੜਨਾ ਇਹ ਹੁਕਮ ਤੇ ਬਿਨਾਂ ਨਹੀਂ ਹੋ ਸਕਦਾ ਕੋਈ ਨਹੀਂ ਇਹਨੂੰ ਮਾਰ ਸਕਦਾ ਅੱਡ ਕਰ ਸਕਦਾ ਕੋਈ ਨਹੀਂ ਇਹਨੂੰ ਜੋੜ ਸਕਦਾ ਇਹ ਉਹਦੇ ਬਾਣੇ ਨਾਲ ਹੁੰਦਾ ਹੈ ਹੁਕ ਕਰਾਲ ਵਿੱਚ ਹੈ ਕਿਸੇ ਤੇ ਕੋਈ ਵੀ ਚਾਹੇ ਕਿਸੇ ਤੇ ਇਹ ਗੱਲ ਅਲੱਗ ਹੈ ਪਰ ਜਿਹੜੇ ਕੁੱਲ ਘਾਤ ਕਰਦੇ ਨੇ ਜਾਣ ਬੁੱਝ ਕੇ ਪਰ ਪੈਦਾ ਕਰਦੇ ਨੇ ਸਾਰਿਆਂ ਨੂੰ ਵੱਡੇ ਅਪਰਾਧੀ ਨੇ ਉਹ ਮਹਾ ਹੱਤਿਆ ਨੇ ਹੱਤਿਆ ਤਾਂ ਹੁੰਦੀ ਨਹੀਂ ਫਿਰ ਮਹਾ ਕਿਵੇਂ ਹੋ ਗਿਆ ਨਾਲੇ ਕਹਿੰਦਾ ਹੱਤਿਆ ਨਹੀਂ ਹੁੰਦੀ ਨਾਲੇ ਮਹਾ ਉਹਦੇ ਗਿਆਨ ਦੀ ਹੱਤਿਆ ਹੋ ਜਾਂਦੀ ਹੈ ਉਹਦੀ ਬੁੱਧੀ ਦੀ ਹੱਤਿਆ ਹੋ ਜਾਂਦੀ ਹੈ ਉਹਦੀ ਅਕਲ ਮਾਰ ਦਿੱਤੇ ਨੇ ਅਕਲ ਮਾਰੀ ਗਈ ਮਤ ਮਾਰੀ ਗਈ ਮਤ ਮਾਰਦੀ ਹੱਤਿਆ ਹੋ ਗਈ ਮਤ ਦਾ ਮਾਰ ਮਾਰ ਦੇਣਾ ਹੱਤਿਆ ਕਰ ਦੇਣੀ ਇਹਦੇ ਬਰਾਬਰ ਹਤਿਆ ਗੁਰਬਾਣੀ ਹਤਿਆ ਇਹਨੂੰ ਕਹਿੰਦੀ ਹੈ ਸਰੀਰ ਨੂੰ ਮਾਰਨਾ ਹਤਿਆ ਨਹੀਂ ਹੈ ਇਹ ਬਾਬਣ ਦੀ ਨਿਗਾਹ ਹਤਿਆ ਹੋਊਗੀ ਇਹ ਬਾਬਣ ਦੇ ਚੇਲਿਆਂ ਦੇ ਨਿਗਾਹ ਹਤਿਆ ਹੋਊਗੀ ਸਾਡੇ ਬਾਬਣ ਦੇ ਚੇਲੇ ਨੇ ਸਿੱਖਾਂ ਦੇ ਕਹਿੰਦਾ ਕਹਿੰਦੇ ਮਾਫਰੀ ਗੱਲ ਉਹਨਾਂ ਦੀ ਨਿਗਾਹ ਹਤਿਆ ਹੋਊਗੀ ਇਹ ਸਾਧਾਂ ਦੀ ਨਿਗਾਹ ਹਤਿਆ ਹੋਊਗੀ ਗੁਰਬਾਣੀ ਦੀ ਨਿਗਾਹ ਹਤਿਆ ਹੈ ਕਿ ਗੁਰਬਾਣੀ ਬ੍ਰਹਮ ਗਿਆਨ ਆਤਮ ਗਿਆਨ ਇਹਦੀ ਨਿਗਾਹ ਜੱਤਿਆ ਕੁਝ ਹੋਰ ਹੈ ਉਹਨਾਂ ਦੀ ਨਿਗਾਹ ਜੱਤਿਆ ਹੋਰ ਹੈ ਉਹ ਜਿਹੜੇ ਮਹਾ ਹਤਿਆਰੇ ਨੇ ਉਹ ਹਤਿਆ ਦੀ ਗੱਲ ਕਰਦੇ ਉਹਨਾਂ ਦੇ ਗੁਰੂ ਤਾਂ ਇਹ ਕਹਿੰਦੇ ਨੇ ਇਹਨੂੰ ਕ੍ਰਿਸ਼ਨ ਨੂੰ ਅਸੀਂ ਤਾਂ ਗੁਰੂ ਘਰ ਮੰਨਦੇ ਨਹੀਂ ਪਰ ਉਹ ਤਾਂ ਮੰਨਦੇ ਨੇ ਕ੍ਰਿਸ਼ਨ ਨੂੰ ਭਗਵਾਨ ਜਿਹੜੇ ਲੋਕ ਗੀਤਾ ਨੂੰ ਮੰਨਦੇ ਨੇ ਰਿਜਨ ਤਾਂ ਕਹਿਣਾ ਨਹੀਂ ਵੀ ਜੀ ਹੁੰਦੇ ਹੁੰਦੇ ਹੁੰਦਾ ਹੀ ਪਰ ਗੁਰਬਾਣੀ ਕਿਸੇ ਹੱਦ ਤੱਕ ਜੀਵਤ ਹੱਤਿਆ ਨੂੰ ਬੋਲਦੀ ਕਿਸੇ ਹੱਦ ਤੱਕ ਉਹਦੀ ਬੁੱਧੀ ਨੂੰ ਹੀਣ ਕਰ ਦੇਣਾ ਇਹ ਹੱਤਿਆ ਕਰ ਦੇਣੀ ਦੇ ਬਰਾਬਰ ਹੈ ਜੀ ਬਦੋ ਸਤਾ ਹੁੰਦਾ ਹਾਂ ਕਾਬੂ ਹੋ ਮਸਾਈ ਹਾਂ